ਕੋ ਬਦਨ ਰਾਵ ਸੁਖ ਧਾਮਾ ਇੱਕ ਇਹ ਬਾਦਸ਼ਾਹ ਸਤਿਗੁਰੂ ਤੇਗ ਬਹਾਦਰ ਜੀ ਢਾਕੇ ਜਦ ਪਹੁੰਚੇ ਢਾਕੇ ਉੱਥੇ ਬਲਾਕੀ ਦਾਸ ਦੀ ਮਾਤਾ ਜਿਹੜੀ ਬਹੁਤ ਬਿਰਧ ਹੋਈ ਹੋਈ ਹੈ ਤੇ ਜਦੋਂ ਘਰ ਬੈਠਣਾ ਤੇ ਆਖਣਾ ਤੇ ਪਾਤਸ਼ਾਹ ਗਰੀਬ ਨਵਾਜ ਕਦ ਉਹ ਸਮਾਂ ਆਏਗਾ ਤੇ ਆ ਵੇਲਾ ਜਿਹੜਾ ਇਹ ਤੇਰੇ ਦਰਸ਼ਨ ਕਰਾਂਗੀ ਮੈਂ ਇੱਥੇ ਬੈਠ ਕੇ ਤੇਰਾ ਦਰਸ਼ਨ ਇਸ ਵੇਲੇ 'ਚ ਹੋਏਗਾ ਇਹ ਵੇਲਾ ਭਾਗ ਵਾਲਾ ਹੋਏਗਾ ਜਦ ਸਤਿਗੁਰੂ ਤੇ ਸਤਿਗੁਰੂ ਦੇ ਪਿਆਰੇ ਨਾਲ ਆਉਣਗੇ ਇਸ ਤਰ੍ਹਾਂ ਦਿਨ ਰਾਤ ਦਰਸ਼ਨ ਦੀ ਮੰਗ ਕਰ ਰਹੀ ਹੈ ਪੁੱਤਰ ਆਂਦਾ ਮਾਤਾ ਤੂੰ ਦਰਸ਼ਨ ਦੀ ਮੰਗ ਕਰਨੀ ਹੈ ਕਿੱਥੇ ਪੰਜਾਬ ਹੈ ਕਿੱਥੇ ਇਹ ਢਾਕਾ ਹੈ ਕਿੱਥੇ ਸੱਚੇ ਪਾਤਸ਼ਾਹ ਇੱਥੇ ਆ ਰਹੇ ਹਨ ਉਹ ਦੀ ਇਹ ਨਹੀਂ ਪੁੱਤਰ ਕੋਈ ਐਸੀ ਜਗ੍ਹਾ ਹੈ ਜਿੱਥੇ ਸਤਿਗੁਰੂ ਨਹੀਂ ਜਾ ਸਕਦੇ ਕਿੱਥੇ ਸਤਿਗੁਰੂ ਨਹੀਂ ਵਿਆਪਕ ਤੂੰ ਇਉਂ ਨਾ ਚੰਗੀਆਂ ਗੱਲਾਂ ਕਰ ਤੇ ਤੂੰ ਮੰਨ ਮੰਨ ਸੱਚੇ ਪਾਤਸ਼ਾਹ ਖੇਤੀ ਦਰਸ਼ਨ ਦੇ ਆ ਸੰਗਤ ਜੀ ਗਰੀਬ ਨਵਾਜ ਉਹਦੇ ਪਿਆਰ ਨੂੰ ਮੁੱਖ ਰੱਖਦੇ ਹੋਏ ਰਾਜੇ ਜੈ ਸਿੰਘ ਨੂੰ ਰਾਜੇ ਬਿਸ਼ਨ ਸਿੰਘ ਦੇ ਨਾਲ ਟਾਕੇ ਨੂੰ ਸੰਤ ਕਰਨ ਵਾਸਤੇ ਜਾ ਰਹੇ ਸਨ ਤੋ ਗਰੀਬ ਨਵਾਜ ਜਦ ਇੱਥੇ ਪਹੁੰਚੇ ਆਖਣਗੇ ਭਾਈ ਰਾਜਾ ਤੂੰ ਪਿੱਛੇ ਰਹਿ ਜਾ ਤੇ ਹੌਲੀ ਹੌਲੀ ਆ ਅਸੀਂ ਅੱਗੇ ਜਾਣਾ ਗਰੀਬ ਨਵਾਜ ਜੀ ਛੇਤੀ ਨਾਲ ਉਹਨਾਂ ਗਲੀਆਂ ਵੱਲ ਘੋੜਾ ਮੋੜਿਆ ਜਿਸ ਪਾਸੇ ਇਹਦਾ ਘਰ ਸੀ ਇਹਨੇ ਅੱਗੇ ਦਰਸ਼ਨ ਵੀ ਨਹੀਂ ਕੀਤਾ ਹੋਇਆ ਜਦੋਂ ਗਰੀਬ ਨਵਾਜ ਪਹੁੰਚੇ ਨੇ ਘੋੜਾ ਖਿਲਾ ਰਿਆ ਬਲਾਕੀ ਦਾਸ ਕਰਕੇ ਆਵਾਜ਼ ਮਾਰੀ ਹੈ ਦਰਵਾਜ਼ਾ ਖੋਲਿਆ ਕੀ ਦੇਖਿਆ ਤੇ ਖੇਲ ਨਾ ਉਹਦਾ ਕਿਉਂਕਿ ਉਦੋਂ ਕਾਰਾਂ ਵਗੈਰਾ ਵੇਖਣ ਹੁੰਦੀਆਂ ਉਦੋਂ ਘੋੜਿਆਂ ਤੇ ਸਵਾਰੀ ਸੀ ਜਦੋਂ ਸਮਾਂ ਆਇਆ ਉਦੋਂ ਜਿਸ ਦੇ ਸਵਾਰੀ ਦਾ ਉਦਾਂ ਬਣਿਆ ਸਾਧ ਸੰਗਤ ਜੀ ਦਰਵਾਜ਼ਾ ਖੋਲਿਆ ਕੀ ਦੇਖਿਆ ਸਤਗੁਰਾਂ ਖਲੋਤੇ ਹੋਏ ਬਲਾਕੀ ਦਾਸ ਮਸਤਾਨਾ ਹੋ ਗਿਆ ਮਾਂ ਨੂੰ ਆਜਾ ਮਾਰਦਾ ਨਹੀਂ ਮਾਂ ਕਿ ਜਿੱਦੀਆਂ ਯਾਦਾਂ ਵਿੱਚ ਬੈਠੀ ਹੋਈ ਸੈਂ ਦਿਨ ਰਾਤ ਯਾਦ ਕਰਦੀ ਸੈਂ ਆਹ ਦਰਸ਼ਨ ਕਰ ਲਿਆ ਉਸ ਪਰਮੇਸ਼ਰ ਕੀ ਨਾਲ ਅੰਦਰ ਆਈ ਹੈ ਕਿ ਪਾਤਸ਼ਾਹ ਗਰੀਬ ਨੂੰ ਆਜ ਕੋੜੇ ਥੱਲੇ ਉਤਰੇ ਹਨ ਸੋਹਣਾ ਮੰਜਾ ਵਿਛਾਤਾ ਉੱਤੇ ਗਰੀਬ ਨੂੰ ਅੱਜ ਬੈਠ ਗਏ ਹਨ ਉਹ ਮਾਈ ਨੇ ਮੱਥਾ ਟੇਕਿਆ ਆ ਕੇ ਸੱਚੀ ਪਾਤਸ਼ਾਹ ਨੇ ਮਾਈ ਤੇਰੇ ਤੇਰਾ ਦਰਸ਼ਨ ਕਰਨ ਵਾਸਤੇ ਮੈਂ ਆਇਆ ਹਾਂ ਅਨੀ ਸੱਚੇ ਪਾਤਸ਼ਾਹ ਮੈਂ ਕੀ ਚੀਜ਼ਾਂ ਮੈਂ ਤੇ ਦਿਲ ਦਾ ਤੇਰੀ ਯਾਦ ਬੈਠੀ ਹੋਈਆਂ ਤੇ ਗਰੀਬ ਨੂੰ ਆਜ ਬਖਸ਼ਿਸ਼ ਕਰੋ ਮੇਰੇ ਮਾਈ ਮਨ ਕੀ ਚਾਹੀਦਾ ਮਾਇਆ ਦੀ ਸੱਚੇ ਪਾਤਸ਼ਾਹ ਮੇਰਾ ਸਿਰ ਦਰਦ ਹੋ ਗਿਆ ਤੇ ਪਤਾ ਨਹੀਂ ਕਦੋਂ ਬਿਲਕ ਜਾਣਾ ਤੇ ਜਦ ਤੱਕ ਮੇਰਾ ਸਿਰ ਨਹੀਂ ਛੁੱਟਦਾ ਤਾਂ ਤੱਕ ਤੁਸੀਂ ਇੱਥੇ ਰਹੋ ਇਹ ਮੇਰੀ ਮੰਗ ਹੈ ਸੱਚੇ ਪਾਤਸ਼ਾਹ ਹੱਸਿਆ ਮਾਈ ਭਾਈ ਤੂੰ ਮੰਗ ਬੜੀ ਇਥਾਂ ਦੀ ਮੰਗੀ ਹੈ ਬੜੀ ਸੋਹਣੀ ਮੰਗ ਮੰਗੀ ਆ ਚੰਗਾ ਸੱਚੇ ਪਾਤਸ਼ਾਹ ਜੀ ਨੂੰ ਆਜੀ ਉਹਦੇ ਘਰ ਆਏ ਹਨ ਸਾਧ ਸਿੰਘ ਮਗਰੋਂ ਆਈ ਬੜਾ ਮੇਲਾ ਹੋਇਆ ਤੋ ਗਰੀਬ ਨੇ ਜਦ ਜਾਣ ਲੱਗੇ ਤੇ ਮਾਈ ਹੱਥ ਜੋੜ ਖਲੋ ਗਈ ਆਂਦੀ ਸੱਚੇ ਪਾਤਸ਼ਾਹ ਵੀ ਤੁਸੀਂ ਵਾਅਦਾ ਕੀਤਾ ਸੀ ਵੀ ਤੇਰਾ ਸੀ ਤੇਰਾ ਜਦ ਤੱਕ ਸੀ ਰਿਹਾਗਾ ਮੈਂ ਦਰਸ਼ਨ ਦੇਵਾਂਗਾ ਤੇ ਹੁਣ ਗਰੀਬ ਨੂੰ ਆਜੀ ਹੁਣੇ ਕੋਲ ਤੇ ਸਵਾਲ ਅੱਗੇ ਤੁਰ ਚੱਲਿਓ ਆਂਦੇ ਮਾਈ ਫਿਰ ਆਉਂ ਕਰ ਮੈਂ ਜਾਣਾ ਤੇ ਜ਼ਰੂਰ ਹੈ ਤੂੰ ਚਤੇਰੇ ਨੂੰ ਮੁਗਾ ਤੇ ਮੇਰੀ ਫੋਟੋ ਲਿਖ ਲੈ ਉਸ ਵੇਲੇ ਬੁਲਾਇਆ ਚਤੇਰੇ ਨੂੰ ਸਾਥ ਨੂੰ ਦੀ ਫੋਟੋ ਉਸਦੇ ਪਾਸ਼ਾ ਦੇ ਕੋਲ ਬਹਿ ਕੇ ਲਿਖ ਰਿਹਾ ਪਰ ਚਿਹਰੇ ਦੀ ਫੋਟੋ ਨਹੀਂ ਬਣ ਸਾਰਾ ਬਣਾ ਲਿਆ ਚਿਹਰਾ ਨਹੀਂ ਉਹ ਕਿ ਲਿਖਿਆ ਜਾਂਦਾ सच्चे पातशाह सतगुरु तेग बहादुर जी भाई लिया तेरा मैं बनाना सतगुरु सच्चे पातशाह गरीब आज आप अपना चेहरा जरा ना मुखड़ा वो लीकिया लीक के उस माई नवा दे माई आ मेरा दर्शन के चो करया कर वो माई जी फोटो लैके ना ते अंदर सी मंजा फैज रख गई फैज सगुरा दे वास्ते जाके ਤੇ ਜਾ दी है ਤੇ ਕੀ ਵੇਖਿਆ ਉਹ ਪਲਕਾਂ ਜਿਹੜੀਆਂ ਨਾ ਪਲਕਾਂ ਦੀ ਜੁੜੀਆਂ ਹੋਈਆਂ ਹਨ ਤੇ ਘਬਰਾ ਕੇ ਬਾਹਰ ਆ ਗਈ ਹਾਂਜੀ ਪਾਤਸ਼ਾਹ ਉਹਦੇ ਅੱਖਾਂ ਕੇ ਨੇਤਰ ਜਿਹੜੇ ਜੁੜੇ ਹੋਏ ਹਨ ਤੇ ਮੈਂ ਖੁੱਲੇ ਨੇਤਰਾਂ ਨਾਲ ਦਰਸ਼ਨ ਕਰਨਾ ਸੀ ਅੰਦਰੇ ਮਾਈ ਫੇਰ ਅੰਦਰ ਜਾ ਜਦੋਂ ਫੇਰ ਅੰਦਰ ਗਈ ਆ ਸੱਚੇ ਪਾਸੇ ਨੇਤਰ ਖੁੱਲੇ ਹੋਏ ਫੇਰ ਬਾਹਰ ਆਈ ਹੈ ਫੇਰ ਤਾਂ ਫੇਰ ਅੰਦਰ ਗਈ ਫੇਰ ਨੇਤਰ ਬੰਦਾਂ ਆਨੇ ਤੇ ਇਸ ਤਰ੍ਹਾਂ ਜਦ ਤੱਕ ਤੂੰ ਜਿਉਂਦੀ ਰਹੇਗੀ ਨਾ ਕਈ ਤੈਨੂੰ 92 ਤਾਂ ਦਰਸ਼ਨ ਹੋ ਕਦੇ ਖੁੱਲਿਆਂ ਦੇ ਵਰਗੇ ਤੇਜ਼ ਦੇ ਦਰਸ਼ਨ ਹੁੰਦੇ ਰਹੇ ਆ ਸੰਗਤ ਜੀ ਇਸ ਤਰ੍ਹਾਂ ਕਿਰਪਾ ਕਰ ਪਿਆਰਿਓ ਆ ਜੀ ਬਹੁਤ ਸਾਥੀਆਂ ਸਿੱਖਨੇ ਆ ਕੋਈ ਵੈਦਿਕ ਸਿੱਖਦਾ ਕੋਈ ਕੋਈ ਸਿੱਖਦਾ ਉਹ ਬੜਾ ਕੁਝ ਪੰਦਾ ਪਰ ਆ ਚੀਜ਼ ਕੋਈ ਨਹੀਂ ਸਿੱਖਦਾ ਆ ਚੀਜ਼ ਵੱਲ ਧਿਆਨ ਕੋਈ ਨਹੀਂ ਜਿਹਨੂੰ ਸਿੱਖਿਆ ਸਾਰਾ ਕੁਝ ਸਿੱਖ ਜਾਂਦਾ ਤੇ ਜਿਹਨੂੰ ਦਿਨ ਨਾ ਸਿੱਖਿਆ ਜਿਸ ਪਿਆਰ ਤੋਂ ਬਗੈਰ ਕੋਈ ਥਾਂ ਹੀ ਕੋਈ ਪਿਆਰਿਓ ਕਿਸੇ ਵਹਿਮ ਵਿੱਚ ਕਿਸੇ ਝਗੜਿਆਂ ਵਿੱਚ ਕਿਸੇ ਫਿਰਕੇ ਵਿੱਚ ਇੱਕ ਬੰਧਨ ਹਨ ਦੁਨਿਆਵੀ ਇਹਨਾਂ ਬੰਧਨਾਂ ਨੂੰ ਛੱਡ ਕੇ ਸਤਿਗੁਰੂ ਦਾ ਦਰਸ਼ਨ ਕਰੋ ਸਤਿਗੁਰੂ ਦੇਖੋ ਇਹ ਸਤਿਗੁਰੂ ਦੇ ਵਿੱਚ ਜੋ ਵੀ ਦੇ ਸਤਿਗੁਰੂ ਦੇ ਸਾਹਮਣੇ ਦੇ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਕਰਕੇ ਸਤਿਗੁਰੂ ਨਾਨਕ ਦੇਵ ਜਿਹੜੀ ਵੀ ਦੇ ਸਾਹਮਣੇ ਬੈਠੀ ਹੋਈ ਹੈ ਉਸ ਦੇ ਤੋਂ ਪਿੱਛੇ ਜਿੰਨਾ ਵੀ ਸਮਾਂ ਗੁਜ਼ਰ ਗਿਆ ਜੋ ਵੀ ਸਤਿਗੁਰੂ ਜੋ ਵੀ ਪੀਰ ਸਾਧੂ ਜਾਂ ਮਹਾਤਮਾ ਜਾਂ ਪੂਰਨ ਹੋਏ ਹਨ उस सारा दर्शन करना हो तो सतगुरु जी के दर्शन खाता होता है अगों आने वाला भी वही है अगों आने वाले समझदार दर्शनों के पीला सारे दर्शनों के कोई चीज तो बाकी है ही नहीं पर सचे पातशाह बखिश करे अपनी मेहर के नाल अपनी बखिश करे जिन्होंने ये प्रतीत आई उन्हें नहीं देखा वो मुसलमान है इस तरह में गल हूँ ये क्यों आता मैं सतगुरु अर्जुन साहब सेवा क्यों करा क्यों प्रीत करा ये साजे मजबूत नहीं हैं पर नहीं ਇਸ ਤਰ੍ਹਾਂ ਜਿਸ ਤਰ੍ਹਾਂ ਡਾਕਟਰ ਹੈ ਉਹਦੇ ਕੋਲ ਮੁਸਲਮਾਨ ਵੀ ਦਵਾਈ ਵਾਸਤੇ ਜਾਂਦੇ ਹਨ ਸਿੱਖ ਵੀ ਜਾਂਦੇ ਹਨ ਸਾਈ ਧਾਰੀ ਵੀ ਜਾਂਦੇ ਹਨ ਅਕਾਲੀ ਵੀ ਵੀ ਜਾਂਦੇ ਹਨ ਉਹ ਲੈਣਾ ਇਹ ਆ ਵੀ ਸਾਨੂੰ ਆਰਾਮ ਆ ਜਾ ਸਤਿਗੁਰ ਦਾ ਪੂਰਾ ਵੈਦ ਹੈ ਹੀ ਹੈ ਸਾਡੇ ਕੰਮ ਖੁੱਲੋ ਮੁਹੰਕਾਰ ਆਦਿਕ ਦਾ ਮਾਲ ਇਹਨੂੰ ਖਤਮ ਕਰੇਗਾ ਐਸੀ ਦਵਾਈ ਦੇਗਾ ਤਾਂ ਸਾਧ ਸੰਗਤ ਜੀ ਇਸ ਤਰ੍ਹਾਂ ਦਾ ਸੁਭਾਅ ਬਣਾ ਕੇ ਸਤਿਗੁਰ ਕੋਲ ਆਉਣਾ ਤੇ ਸਤਿਗੁਰ ਦੇ ਵਿੱਚੋਂ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਹੈ ਕੋਈ ਐਸੀ ਵਸਤੂ ਜਿਹੜੀ ਸਤਿਗੁਰ ਕੋ ਨਹੀਂ ਐਸੀ ਹੈ ਮਿਲ ਸਕਦੀ ਉਹ ਮਿਲੋ ਹੀ ਨਹੀਂ ਸਕਦੀ ਜਿਹੜਾ ਇਹਨੂੰ ਆਪ ਨੂੰ ਵਿਸ਼ਵਾਸ ਨਹੀਂ ਇਸ ਤਰ੍ਹਾਂ ਉਸ ਤੇ ਪਾਸ਼ਾ ਕਹਿ ਰਹੇ ਨੇ ਭਾਈ ਦੱਸ ਤੂੰ ਕੀ ਚਾਹੀਦਾ ਹੈ ਤੇ ਉਹ ਆਂਦਾ ਸੱਚੇ ਪਾਤਸ਼ਾਹ ਮੈਂ ਸਦਾ ਹੀ ਸੁਣੀ ਹੋ ਕੇ ਤੁਹਾਡੇ ਦਰਸ਼ਨ ਕਰਾਂ ਇਹ ਮੰਨ ਮੰਗੀ ਹੈ ਤੁਮ ਪ੍ਰਸਿੱਧ ਕਿਰਪਾ ਨਿਦਾਨਾ ਸੱਚੇ ਪਾਤਸ਼ਾਹ ਪਸੰਦ ਹੋ ਗਏ ਹਨ ਉਸ ਦੀ ਉਹਦਾ ਵਜਨ ਸੁਣ ਕੇ ਗਰੀਬ ਨਵਾਜੀ ਦਿਆਲ ਹੋ ਗਏ ਹਨ ਪਇਓ ਨਿਹਾਲ ਸੁਭਾਕ ਬਖਾਨਾ ਬਸ ਦਰਸ਼ਨ ਦੇ ਨਾਲ ਕੀ ਨਿਹਾਲ ਫਿਰ ਉੱਥੇ ਕਦੀ ਗਮੀ ਰਹਿ ਸਕਦੀ ਹੈ ਕਿਸੇ ਗੱਲ ਦੀ ਨਹੀਂ ਨਿਹਾਲ ਕਰਤਾ ਨਾਨਕ ਨਦਰੀ ਨਦਰ ਨਿਹਾਲ ਉਹ ਨਿਹਾਲ ਜੋ ਲਿਖਿਆ ਹੋਇਆ ਉਸ ਤਰ੍ਹਾਂ ਦਾ ਉਹ ਬਣੇ ਸੀ ਦਾ ਪਿਆਰਾ ਸਤਿਗੁਰੂ ਨੇ ਉਸ ਨੂੰ ਨਿਹਾਲ ਕਰਤਾ ਜਿਸ ਦਿਨ ਤੇ ਪ੍ਰਸੰਨ ਮਨ ਰਹੇ ਬਸ ਉਸ ਦਿਨ ਦਾ ਮਨ ਟਿਕਾ ਵਿੱਚ ਆ ਗਿਆ ਇਧਰ ਉਧਰ ਧੌਣ ਤੋਂ ਬਚ ਗਿਆ ਕਿਸੇ ਪਾਸੇ ਜਾਂਦਾ ਨਹੀਂ ਤੇ ਐਨ ਇਕਾਗਰ ਹੋ ਕੇ ਸਤੂ ਦੇ ਨਾਮ ਨਾਲ ਸਤੂ ਦੇ ਪਿਆਰ 'ਚ ਲੱਗਾ ਹੋਇਆ ਇਹ ਤੋ ਕੈਸਾ ਕਬੋ ਨ ਕਹੇ ਪਰ ਇਹ ਗੱਲ ਕਿਸੇ ਨਾਲ ਕੀਤੀ ਨਹੀਂ ਕਿਸੇ ਨੂੰ ਆਖਿਆ ਕੋਈ ਨਹੀਂ ਇਹ ਸਾਰਾ ਪਦਾਰਥ ਆਪਣੇ ਹਿਰਦੇ ਵਿੱਚ ਲੁਕਾ ਕੇ ਰੱਖ ਲਿਆ ਇੱਕ ਸਈਦ ਜਾਨੀ ਜਿਸ ਨਾਮੂ ਸਾਧ ਸੰਗਤ ਜੀ ਇੱਕ ਹੋਰ ਮੁਸਲਮਾਨ ਜਿਹਦਾ ਨਾਮ ਜਾਨੇ ਸੈਦ ਕਰਕੇ ਹੈ ਦੇਖ ਫਕੀਰ ਭਇਓ ਤਜ ਧਾਮੂ ਉਹ ਘਰ ਨੂੰ ਛੱਡ ਕੇ ਫਕੀਰ ਹੋ ਗਿਆ ਖੁਦਾ ਨੂੰ ਅਕਾਲ ਪੁਰਖ ਨੂੰ ਮਿਲਣ ਵਾਸਤੇ ਖੋਜੈ ਮਗਜਮ ਹੋਏ ਕਲਿਆਣਾ ਉਹ ਰਸਤਾ ਲੱਭ ਰਿਹਾ ਸਿਆਣਿਆ ਸਿਆਣੇ ਕੋਈ ਜਾਂਦਾ ਜਿੱਥੇ ਕੋਈ ਲੱਗਦਾ ਉਹ ਸਾਧੂ ਜਾਂ ਕੋਈ ਪੀਰ ਉਹ ਜਾਂਦਾ ਹੈ ਜਾ ਕੇ ਤੇ ਪੁੱਛਦਾ ਹੈ ਤੇ ਸੇਵਾ ਵੀ ਕਰਦਾ ਹੈ ਨਿਸ ਦਿਨ ਚਾਹਤ ਫਿਰਿਓ ਬਹੁਤ ਆਨਾ ਦਿਨ ਰਾਤ ਲਗਨੇ ਪਰ ਮਨ ਦੀ ਸ਼ਾਂਤੀ ਕਿਦੋਂ ਪ੍ਰਾਪਤ ਨਹੀਂ ਹੁੰਦੀ ਤੇ ਸ਼ਾਂਤੀ ਵਾਸਤੇ ਲੱਭ ਰਿਹਾ ਹਿੰਦੂ ਤੁਰਕ ਬਾਹੋਂ ਵਿਦਸੋ ਖੋਜੇ ਉਹ ਇਸ ਗੱਲ ਦਾ ਨਹੀਂ ਸੀ ਭਈ ਮੈਂ ਮੁਸਲਮਾਨਾਂ ਕੋਲ ਜਾਣਾ ਹਿੰਦੂਆਂ ਕੋਲ ਨਹੀਂ ਜਾਣਾ ਜਿੱਥੇ ਵੀ ਉਸ ਨੂੰ ਸੌ ਦੀ ਦਸ ਪਈ ਹੈ ਉਹਦਾ ਜਾ ਕੇ ਦਰਸ਼ਨ ਕੀਤਾ ਹੈ ਪੰਜ ਨਵਾਜ ਕਰੇ ਸਭ ਰੋਜੇ ਪਰ ਜਿਸ ਘਰ ਪੈਦਾ ਹੋਇਆ ਹੋਇਆ ਮੁਸਲਮਾਨਾਂ ਵਿੱਚ ਇਸ ਕੌਮ ਵਿੱਚ ਉਹਦਾ ਸਾਰਾ ਜੋ ਧਰਮ ਬਣਿਆ ਉਸ ਨੂੰ ਨਵਾਜ਼ਾਂ ਪੜਨੀਆਂ ਰੋਜੇ ਰੱਖਣੇ ਇਹ ਸਾਰਾ ਕੰਮ ਕਰਨਾ ਗਹਦ ਕਰਤ ਖੋਜਤ ਬਹੁਤ ਥਾਈ ਇਸ ਤਰ੍ਹਾਂ ਉਹ ਇਸ ਲਗਨ ਵਾਸਤੇ ਜਿੱਥੇ ਜਿੱਥੇ ਵੀ ਜਾਣਾ ਪਿਆ ਉਹ ਜਾਂਦਾ ਕਿ ਕਿਛੂ ਨਾ ਮੌਲਾ ਕੀ ਸੁਤ ਪਾਈ ਕਿਤੋਂ ਛੱਡ ਨਹੀਂ ਪਈ ਕਿਤੋਂ ਪਰਮੇਸ਼ਰ ਦੀ ਲਖਤਾ ਨਹੀਂ ਹੋਈ ਕਿਤੇ ਪਾਸੋਂ ਦੱਸ ਨਹੀਂ ਪਈ ਕਿਤੇ ਆਖਿਆ ਨਹੀਂ ਪਿਆ ਮੈਂ ਤੇਰਾ ਘਰ ਪੂਰਾ ਕਰ ਦੇਣਾ ਕਿਤੋਂ ਵੀ ਨਾ ਕੋਈ ਪ੍ਰਾਪਤ ਹੋਇਆ ਕਿਤੇ ਫਕੀਰ ਤੁਰਕ ਕੀ ਸੇਵਾ ਭਾਵੇਂ ਉਹ ਫਕੀਰ ਮੁਸਲਮਾਨ ਭਾਵੇਂ ਕੋਈ ਹੈ ਹਿੰਦੂ ਸਾਧਨ ਤੇ ਚਾਹੇ ਪੇਵਾ ਉਹਨਾਂ ਭਾਵੇਂ ਮੈਨੂੰ ਹਿੰਦੂਆਂ ਦੇ ਸਾਧਨ ਕਰਨੇ ਪੈਣ ਭਾਵੇਂ ਮੁਸਲਮਾਨਾਂ ਦੇ ਕਰਨੇ ਪੈਣ ਪਰ ਮੈਨੂੰ ਪ੍ਰਾਪਤੀ ਹੋ ਜਾ ਮੈਂ ਉਹ ਪ੍ਰਾਪਤੀ ਚਾਹਣਾ ਭਾਵੇਂ ਕਿਤੋਂ ਵੀ ਹੋ ਜਾਏ ਕਹੂੰ ਨਾ ਹੋਈ ਪੂਰਨ ਆਸਾ ਫਿਰਦਾ ਰਿਹਾ ਕਿਤੇ ਪਾਸਿਓਂ ਆਸ ਪੂਰੀ ਨਹੀਂ ਹੋਈ ਖੋਜਤ ਫਿਰਤ ਮਨੋ ਮਿਰਗ ਪਿਆਸਾ ਆਂਦੇ ਨੇ ਇਸ ਤਰ੍ਹਾਂ ਹਰੀ ਦੁਪਹਿਰ ਦੇ ਵਿੱਚ ਉਹ ਮਿਰਗ ਹਰਨ ਪਿਆਸ ਲੱਗੀ ਹੋਈ ਹੈ ਤੇ ਇਧਰ ਉਧਰ ਨਸਦੇ ਵੀ ਕਿਤੋਂ ਨਦੀ ਜਾਂ ਕੋਈ ਤਲਾਬ ਮਿਲੇ ਮੈਂ ਪਾਣੀ ਪੀਵਾਂ ਕਿਤੇ ਛੱਪੜ ਵਿੱਚੋਂ ਪਰ ਜਦੋਂ ਪਾਣੀ ਨਹੀਂ ਮਿਲਦਾ ਇਸ ਤਰ੍ਹਾਂ ਇਹਦੇ ਮਨ ਦੀ ਹਾਲਤ ਹੋਈ ਹੋਈ ਪੂਰਨ ਸੰਤ ਮਿਲਿਓ ਨਾ ਕੋਈ ਕੋਈ ਸਾਧੂ ਵੀ ਇਸ ਨੂੰ ਪੂਰਨ ਨਹੀਂ ਮਿਲਿਆ ਜਿਹੜਾ ਇਸ ਨੂੰ ਦੱਸ ਪਾਏ ਜਾਂ ਕੋਈ ਦੇਵੇ ਪ੍ਰਭ ਕੋ ਪੰਥ ਦਿਖਾਵੇ ਜੋਈ ਜੋ ਰਸਤੇ ਹੀ ਪਾ ਦੇਵੇ ਚਲੋ ਮਿਲਣਾ ਤੇ ਅੱਗਾ ਰਿਹਾ ਰਸਤੇ ਹੀ ਪੈ ਜਾਵੇ ਰਸਤੇ ਦੀ ਕੋਈ ਨਹੀਂ ਪਾਉਣ ਵਾਲਾ ਮਿਲਿਆ ਅਤ ਵਿਆਕੁਲ ਚਿਤ ਬਹੁ ਦੁਖ ਪਾਵਾ ਜਦੋਂ ਸਾਥੀ ਕਿਤੋਂ ਠਰਨਾ ਪਈ ਕਈ ਆਦਮੀ ਇੱਕ ਥਾਂ ਹੀ ਬਹਿ ਰਹਿੰਦੇ ਹਨ ਤੇ ਆ ਠੀਕ ਹੈ ਮੱਥਾ ਟੇਕ ਛੜਿਆ ਕੋਈ ਗੱਲ ਨਹੀਂ ਨਹੀਂ ਵੇਖਣਾ ਪਿਆ ਕਿ ਫਰਕ ਪਿਆ ਫਿਰ ਜਾ ਦੂਸਰੇ ਪਾਸੇ ਇੱਕ ਡਾਕਟਰ ਕੋ ਨਹੀਂ ਰਾਮ ਆਇਆ ਨਹੀਂ ਫਾਇਦਾ ਆਇਆ ਦੂਜੇ ਕੋ ਨਹੀਂ ਜਾਣਾ ਇਹ ਜਿੱਦ ਨਹੀਂ ਕਰਦੇ ਜਿੰਨਾ ਦਿਨ ਅੰਦਰ ਲੋੜ ਹੁੰਦੀ ਹੈ ਉਹਨੇ ਸੰਤ ਫਾਇਦਾ ਚਾਹੀਦਾ ਹੈ ਤੇ ਪਾਸ਼ਾ ਗਰੀਬ ਨਾਲ ਕਹਿੰਦੇ ਲਿਖਦੇ ਹਨ ਕਿ ਜਨ ਜਲੰਦਾ ਰੱਖ ਲੈ ਆਪਣੀ ਕਿਰਪਾ ਤਹਾ ਜਿਤ ਵਾਲੇ ਉਪਰਿਤ ਤੇ ਲਿਓ ਬਾਤ ਜਿੱਥੇ ਵੀ ਬਖਸ਼ੀ ਜੋ ਜਿੱਥੋਂ ਵੀ ਕਿਰਪਾ ਹੋਏ ਉਥੋਂ ਝੋਲੀ ਅੱਜ ਕੇ ਖੈਰ ਮੰਗਲਾ ਨਹੀਂ ਤੇ ਕੋਈ ਹਰਜ ਨਹੀਂ ਹੈ ਤੇ ਮੰਗ ਕੇ ਵੇਖੇ ਤੇ ਝੋਲੀ ਅੱਜ ਕੇ ਤੇ ਖੈਰ ਪੈਂਦੀ ਕਿਵੇਂ ਹੈ ਫਿਰ ਨੂੰ ਕਿਸੇ ਪਾਸੇ ਮੰਗਦੀ ਲੋੜ ਹੀ ਨਹੀਂ ਪੈਂਦੀ ਸਤਿਗੁਰ ਦਾ ਧਾਰੀ ਕਹਿੰਦਾ ਇਸ ਕਰਨਾ ਕਰ ਤਾਹੇ ਬਤਾਵਾ ਕਿਸੇ ਨੂੰ ਦਇਆ ਆ ਗਈ ਭਈ ਇਹ ਫਰੇ ਚਿਰ ਦਾ ਲੱਭ ਰਿਹਾ ਕੁਝ ਮਿਲਿਆ ਨਹੀਂ ਤੇ ਉਸ ਨੇ ਕੀ ਆਖਿਆ ਤੇਰੀ ਨਾਨਕ ਕੀ ਗਾਦੀ ਮਾਂ ਬੋਲਿਆ ਕਿਉਂ ਜਾਨੀ ਤੂੰ ਲੱਭ ਰਿਹਾ ਜਿਹੜੇ ਤੇਰੇ ਅੰਦਰ ਮੰਗ ਹੈ ਨਾ ਤੇ ਸਤੂ ਨਾਨਕ ਦੇ ਪਾਜੇ ਗੱਦੀ ਤੇ ਚੱਲਦੀ ਆ ਰਹੀ ਹੈ ਜੋ ਸਾਰੇ ਕਲਯੁਗ ਵਿੱਚ ਚੱਲਦੀ ਜਾਣੀ ਹੈ ਤੇ ਉਸ ਦੀ ਗੱਦੀ ਉੱਪਰ ਸਿੱਖੀ ਪਸਰੀ ਜਗ ਜਹ ਕਹਾਂ ਉਹਨਾਂ ਦੀ ਸਿੱਖੀ ਉਹਨਾਂ ਦਾ ਪਿਆਰ ਉਹਨਾਂ ਦੇ ਪਿਆਰੇ ਸਿੱਖ ਥਾਂ ਪਰ ਥਾਂ ਹਨ ਜਿਨ ਕੇ ਸੇਵਕ ਸਭ ਕੁਝ ਪਾਇਓ ਮੈਂ ਪਰਿਆਂ ਨੂੰ ਵੇਖਿਆ ਜਿਹੜਾ ਵੀ ਸਤਿਗੁਰ ਦੇ ਦਰ ਤੇ ਗਿਆ ਉਸ ਦੀ ਮਤ ਲਈ ਹੈ ਗੁਰਮਤ ਲਈ ਹੈ ਉਸ ਨੂੰ ਪ੍ਰਾਪਤੀ ਹੋਈ ਹੈ ਮੈਂ ਬਹੁਤ ਵੇਖਿਆ ਸਭ ਮਿਲ ਬੇ ਕੋ ਪੰਥ ਬਤਾਇਓ ਤੇ ਤੂੰ ਇਹ ਰਸਤਾ ਜਿਹੜਾ ਨਾ ਜੇ ਚਾਹਣਾ ਵੇ ਤੇ ਮੈਂ ਤੈਨੂੰ ਦੱਸਣਾ ਜਿੱਦਾਂ ਜਨੋ ਅਗਾਰੀ ਖਰੀ ਐਸੇ ਐਸੇ ਸਤਿਗੁਰ ਦੇ ਸਿੱਖ ਵੇਖੇ ਜਿਨ੍ਹਾਂ ਦੇ ਅੱਗੇ ਸਿਧਾਰ ਦੀਆਂ ਖਲੋਤੀਆਂ ਹੋਈਆਂ ਅੰਗੀ ਕਾਰਨ ਤਿਨ ਜਨ ਕਰੀ ਪਰ ਉਹਨਾਂ ਦੇ ਸੇਵਕ ਉਹਨਾਂ ਦੇ ਸਿੱਖ ਕਿਤੇ ਸਿੱਧ ਕਰਾਮਾਤ ਨੂੰ ਕੁਝ ਨਹੀਂ ਜਾਣਦੇ ਉਹ ਉਹਨਾਂ ਦੇ ਸਿੱਧ ਕਰਾਮਾਤ ਸਤਿਗੁਰੂ ਦਾ ਦਰਸ਼ਨ ਸਤਿਗੁਰੂ ਦਾ ਨਾਮ ਇਦੋਂ ਵੱਡੀ ਹੋਰ ਸਿੱਧ ਕਰਾਮਾਤ ਉਹ ਦੇਖਦੇ ਹੀ ਸ੍ਰੀ ਹਰਗੋਬਿੰਦ ਬੜ ਜੋਦਾ ਐਸ ਵੇਲੇ ਕਰਕੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਜੋ ਵੱਡੇ ਜੋਧੇ ਸੂਰਮੇ ਹਨ ਵਧਿਓ ਸਹੋ ਘਰ ਸੰਗ ਵਿਰੋਧਾ ਉਹਨਾਂ ਦਾ ਵਿਰੋਧ ਬਾਦਸ਼ਾਹ ਨਾਲ ਪਿਆ ਹੋਇਆ ਤੇ ਜੰਗ ਹੋ ਰਹੀ ਹੈ ਕਈ ਦਫਾ ਹੋਈ ਹੈ ਉਹ ਅੰਤਰਜਾਮੀ ਗੁਰਪੂਰਾ ਪੂਰਾ ਭਾਈ ਉਹ ਅੰਤਰਜਾਮੀ ਹਨ ਪੂਰਨ ਹਨ ਤੇ ਸੱਚੇ ਪਾਤਸ਼ਾਹ ਸਮਰੱਥ ਹਨ ਮਿਲ ਸੇਵਾ ਪ੍ਰਾਪਤ ਮਗਰੂਰਾ ਤੇ ਭਾਈ ਉਹਨਾਂ ਨੂੰ ਮਿਲ ਕੇ ਤੇ ਉਹਨਾਂ ਦੀ ਸੇਵਾ ਕਰ ਉਹਨਾਂ ਸੇਵ ਚ ਤਨ ਤੈਨੂੰ ਸਾਰਾ ਕੁਝ ਪ੍ਰਾਪਤ ਹੋ ਜਾਏਗਾ ਮਹਾ ਕਿਰਪਾਲ ਮਨਿੰਦ ਖੁਦਾਏ ਉਹਨਾਂ ਦਾ ਸਰੂਪ ਖੁਦਾ ਦੇ ਮਨਿੰਦ ਹੈ ਆਕਾਸ਼ ਪੁਰਖ ਦਾ ਸਾਰਾ ਦੇ ਜਿਹੜੀ ਹੈ ਸਤਿਗੁਰੂ ਦੀ ਹੈ ਜਿਮ ਚਾਹਤ ਤੈਂ ਤੇ ਮਲੇਤ ਬਨਾਏ ਤੇ ਜਿਸ ਤਰ੍ਹਾਂ ਦਾ ਤੂੰ ਚਾਹਣਾ ਉਸ ਤਰ੍ਹਾਂ ਦਾ ਉੱਥੇ ਬਣ ਜਾਏਗਾ ਜੋ ਤੇਰੀ ਹੈ ਪੂਰੀ ਹੋਏਗੀ ਤੂੰ ਸਤਿਗੁਰ ਦੇ ਦਰ ਤੇ ਜਾ ਤੇ ਉਹ ਦੱਸ ਪਾਉਂਦਾ ਹੈ ਅਗਲਾ ਇਤਿਹਾਸ ਜਿਸ ਤੇ ਪਾ ਸ਼ੇਰ ਪੈਦਾ ਹੋਏਗਾ ਜੋ ਪਾਇਆ ਉਹ ਹੋਇਆ ਸਤਿਗੁਰ Devar Brahma.